ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਨੇ ਭੇਖ ਨਿਵਾਸੀ ਹੁਣ ਉਦਾਸੀ ਤੇ ਆ ਗਏ ਐਨੀ ਗੱਲ ਮੰਨ ਲਈ ਕਿ ਮਾਇਆ ਤੋਂ ਉੱਪਰ ਉੱਠ ਗਿਆ ਨਾ ਉਦਾਸੀ ਉਹਨੂੰ ਕਹਿਣਾ ਹੈ ਜਿਹੜਾ ਮਾਇਆ ਨੂੰ ਚਾਹਦਾ ਜੋਗੀਆਂ ਦੀ ਭਾਸ਼ਾ ਭਾਸ਼ਾ ਉਹਨਾਂ ਦੀ ਬੋਲੀ ਜਾਂਦੀ ਹੈ ਗੁਰਬਾਣੀ ਦੀ ਭਾਸ਼ਾ ਤਾਂ ਸਿਰਫ ਇਹਨਾਂ ਗੁਰਮੁਖਰ ਬਣੂ ਬਸ ਮਾਇਆ ਛੱਡੀ ਹੋਈ ਹੈ ਤਜੀ ਹੋਈ ਹੈ ਉਹ ਕਹਿੰਦਾ ਫਿਰ ਜੇ ਇਹੀ ਗੱਲ ਹੈ ਤੀਰਥ ਵਾਲੀ ਗੱਲ ਤਾਂ ਘਟਤੀ ਬਾਹਰ ਵਾਲੀ ਗੱਲ ਤਾਂ ਘਟਤੀ ਫਿਰ ਆ ਜਿਹੜਾ ਤਾਂ ਘਰ ਛੱਡਿਆ ਛੱਡ ਕੇ ਬਾਹਰ ਤੁਰਿਆ ਫਿਰਦਾ ਤੇਰੇ ਕੋਲ ਤਾਂ ਸਭ ਕੁਝ ਹੈ ਅਵਸਥਾ ਪੂਰੀ ਹੈ ਇਹ ਅਵਸਥਾ ਪ੍ਰਾਪਤ ਕਰਨ ਵਾਸਤੇ ਜਗ੍ਹਾ ਜਿਹੜੀ ਜਾਣਾ ਪੈਂਦਾ ਬਾਹਰ ਨਹੀਂ ਜਾਣਾ ਪੈਂਦਾ ਪੜ੍ਹਾਈ ਦਾ ਵਿਸ਼ਾ ਹੈ ਇਹ ਔਰ ਘਰੇ ਤਾਂ ਪੜ੍ਹਾਈ ਕੀਤੀ ਹੈ ਕੋਈ ਗੁਰੂ ਬਣਾਇਆ ਨਹੀਂ ਗੁਰੂ ਬਣਾਉਣ ਦੀ ਵੀ ਲੋੜ ਨਹੀਂ ਪੈਂਦੀ ਇਹਦੇ 'ਚ ਗੁਰੂ ਬਣਾਉਣ ਦੀ ਲੋੜ ਨਹੀਂ ਗੁਰੂ ਬਣਨ ਦੀ ਲੋੜ ਹੈ ਬਾਣੀ ਨੂੰ ਗੁਰੂ ਮੰਨਣਾ ਜੇ ਇਹੀ ਗੱਲ ਬੋਲਦਾ ਤਾਂ ਮੰਨਣੀ ਹੈ ਨਾ ਗੱਲ ਜਿਹੜੀ ਚੀਜ਼ ਨੂੰ ਮੰਨਦੇ ਆ ਉਹ ਗੁਰੂ ਬਣ ਜਾਂਦੀ ਉਹ ਚਾਰਣ ਦਿੰਦੀ ਹੈ ਸਾਨੂੰ ਦਿੰਦੀ ਹੈ ਇਸ ਕਾਰਨ ਗ੍ਰਹਿ ਤਜੇ ਉਦਾਸੀ ਤੈਂ ਫਿਰ ਘਰ ਕਾਤੇ ਛੱਡਿਆ ਘਰੋਂ ਤੈਨੂੰ ਕੀ ਲੋੜ ਪਈ ਸੀ ਬਾਹਰ ਤੁਰੇ ਫਿਰਦੀ ਗ੍ਰਹਿ ਤਜੇ ਉਦਾਸੀ ਕਿਸ ਇਹ ਭੇਖ ਨਿਵਾਸੀ ਆ ਜਿਹੜਾ ਤਾਂ ਭੇਖ ਧਾਰਨ ਕੀਤਾ ਬਾਹਲਾ ਕੱਪੜੇ ਵੀ ਸੰਤਾਂ ਨੇ ਪਾਏ ਨੇ ਇਹਦੀ ਫਿਰ ਕੀ ਲੋੜ ਪਈ ਸੀ ਤੇ ਕੋਣ ਦੀ ਉਦਾਸੀ ਬਾੜੋ ਪਾਇਆ ਸੀ ਦੋਸਤ ਉਹ ਇਸ ਕਰਕੇ ਪਾਇਆ ਸੀ ਸੰਤ ਜਿਹੜੇ ਆਮ ਸੰਸਾਰੀ ਲੋਕ ਸਨ ਉਹਨਾਂ ਨਾਲ ਸੰਤ ਗੱਲ ਨਹੀਂ ਸੀ ਕਰਦੇ ਸਨ ਉਹਨਾਂ ਨੂੰ ਗੁਰਮੁਖ ਬੋਲਦੇ ਸੀ ਸੰਤਾਂ ਦੇ ਬਾਣੇ ਤੇ ਸੰਤ ਗੱਲ ਕਰਦਾ ਸੀ ਧਰਮ ਦੀ ਬੱਕੀ ਨਾਲ ਨਹੀਂ ਸੀ ਕਰਦਾ ਵਕੀਲ ਹੀ ਗੱਲ ਕੋਟ ਪਾਇਆ ਹੋਵੇ ਉਹ ਡਿਗਰੀ ਹੋਵੇ ਉਹਨੂੰ ਆਰਡਰ ਹੈ ਬੋਲਣ ਦਾ ਅਦਾਲਤ ਵਿੱਚ ਦੂਏ ਨੂੰ ਬੋਲਣ ਸਰਦਾਰ ਨੇ ਕਿਹਾ ਉਹ ਬੱਕ ਬੱਕ ਕਰੀ ਜਾਂਦਾ ਧਰਮ ਦੀ ਪੜ੍ਹਾਈ ਨੂੰ ਇਹ ਸਮਝਦੇ ਨੇ ਵੀ ਅਨਪੜ੍ਹਾਂ ਦੀ ਪੜ੍ਹਾਈ ਉਹ ਗੱਲੇ ਜਿਹਨੂੰ ਕੁਝ ਵੀ ਨਹੀਂ ਪਤਾ ਉਹ ਧਰਮ ਦੀ ਗੱਲ ਸਵਾਲ ਦੂ ਇਹ ਕੋਈ ਮਜ਼ਾਕ ਗੱਲ ਹੈ ਇਹਨੂੰ ਮੈਂ ਸਮਝਿਆ ਹੋਇਆ ਵੀ ਧਾਰਮਿਕ ਵਾਧੂ ਗੱਲ ਹੈ ਵਿਹਲਿਆਂ ਦੀ ਗੱਲ ਹੈ ਪੜ੍ਹਾਈ ਨਹੀਂ ਹੈ ਕੁਝ ਜਦ ਕਿ ਸਭ ਤੋਂ ਮੁਸ਼ਕਲ ਪੜਾਈ ਹੈ ਅੱਗੇ ਨਹੀਂ ਸੀ ਕਰ ਦਿੰਦੇ ਨਾ ਗਲਤ ਨਹੀਂ ਕਰਦੇ ਸਾਂ ਸੰਸਾਰੀ ਆਦਮੀ ਮੱਥਾ ਕੋਲ ਜਾਓ ਹਾਂ ਤੂੰ ਦੱਸ ਕੀ ਪੁੱਛਣਾ ਚਰਚਾ ਨਹੀਂ ਕਰ ਸਕਦਾ ਤੂੰ ਤੈਨੂੰ ਗਿਆਨ ਹੈ ਨਹੀਂ ਚਰਚਾ ਕੀ ਕਰੇਂਗਾ ਬਿਨਾ ਬਕੇ ਬਕਾਰਤ ਦੀ ਡਿਗਰੀ ਨਾ ਹੋਵੇ ਚਾਹੇ ਕਿੰਨਾ ਜਾਣਦਾ ਹੋਵੇ ਉੱਥੇ ਬੈਠ ਨਹੀਂ ਕਰ ਸਕਦਾ ਜੱਜ ਕੋਲ ਜਾ ਕੇ ਦੇ ਦਿੰਦੇ ਜਾ ਕਰ ਲੂ ਵਕਾਲਤ ਦੀ ਡਿਗਰੀ ਚਾਹੇ ਜਾਲੀ ਹੋਵੇ ਉਹ ਵੀ ਵਕਾਲਤ ਕਰੀ ਜਾਂਦੇ ਇਸ ਕਰਕੇ ਬਾਣਾ ਪਾਉਣਾ ਇੱਕ ਡਿਗਰੀ ਹੈ ਜੋ ਕੋਰਟ ਵਿੱਚ ਕਾਲਾ ਕੋਰਟ ਪਾ ਕੇ ਚਲੇ ਜਾਂਦੇ ਡਾਕਟਰ ਚਿੱਟਾ ਕੋਰਟ ਪਾ ਕੇ ਚਲੇ ਜਾਂਦੇ ਡਿਗਰੀ ਉਦਾਸੀ ਦਾ ਬਤਾਉਂ ਵਰਤਦੇ ਕਿਸ ਗੱਲ ਨੇ ਦੇਖੀ ਸੀ ਕਿਸੇ ਵਖੜ ਕੇ ਤੂੰ ਬਣ ਜਾਵੇ ਕਿਹੜੇ ਸੌਦੇ ਤੇ ਬਣ ਜਾ ਰਹੇ ਹੋ ਤੁਸੀਂ ਕੀ ਸੌਦਾ ਖਰੀਦਦੇ ਹੋ ਕੀ ਦਿੰਦੇ ਹੋ ਕੀ ਲੋੜ ਹੈ ਤੈਨੂੰ ਬੜੀ ਗੱਲ ਦੀ ਲੋੜ ਕੀ ਹੈ ਕਿਸ ਕਿਉਂ ਕਰ ਸਾਥ ਲੰਘਾਉ ਪਾਲੇ ਕਿਸ ਤਰੀਕੇ ਨਾਲ ਆਪਣੇ ਸਾਥ ਜਿਹੜਾ ਤੇਰਾ ਸਾਥ ਇਕੱਠਾ ਹੋਊਗਾ ਲੋਕਾਂ ਦਾ ਪਾਰੋਂ ਕਿਵੇਂ ਕਾਦਰ ਕਰੋਗੇ ਪਾਰ ਕੀ ਦੇ ਕੇ ਪਾਰ ਕਰੋਗੇ ਸਭ ਕੁਝ ਸੁੜੀ ਜਾਂਦੇ ਨੇ ਪੱਲੇ ਕੱਖ ਨਹੀਂ ਪੈ ਰਿਹਾ ਜੋਗੀ ਪੱਲੇ ਨਹੀਂ ਕੁਝ ਪੈ ਰਿਹਾ ਕਿਉਂਕਿ ਉਹ ਸਰੀਰ ਨਾਲ ਜੁੜੇ ਹੋਏ ਮਾਇਆ ਤੋਂ ਅੱਗੇ ਉਹਨਾਂ ਦੇ ਕੋਈ ਬੁੱਧੀ ਹੋਣੀ ਹੈ ਮਾਇਆ ਤੋਂ ਅੱਗੇ ਸੋਚਾਂ ਸਭ ਕੁਝ ਸੁੜੀ ਜਾਂਦੇ ਨੇ ਕੁਝ ਵੀ ਪੱਲੇ ਨਹੀਂ ਪੈ ਰਿਹਾ ਸਾਰੀਆਂ ਗੱਲਾਂ ਦਾ ਬਾਰਾਂ ਵਾਲੀ ਜਵਾਬ ਦਿੱਤਾ ਚਾਰ ਵਾਰ ਚਾਰ ਰਾਉਂਡ ਹੋ ਗਏ ਚਾਰਾਂ ਜਵਾਬ ਇੱਕੋ ਹੀ ਗੱਲ ਹੈ ਇਹਨਾਂ ਉਹਨਾਂ ਨੇ ਪੱਲੇ ਹੀ ਕੱਖ ਨਹੀਂ ਫੇਰ ਸਵਾਲ ਨੇ ਕੁਝ ਉਹ ਜਵਾਬ ਸੁਣ ਲੈਂਦੇ ਨੇ ਸੁਣ ਕੇ ਉੱਥੇ ਛੱਡ ਦਿੰਦੇ ਨਵਾਂ ਸਵਾਲ ਫੇਰ ਕਰ ਦਿੰਦੇ ਵੀ ਤੁਸੀਂ ਆਪਣੇ ਸਾਥ ਨੂੰ ਕਿਵੇਂ ਪਾਲ ਲਓਗੇ ਉਹ ਸਮਾਜ ਆਂਦਾ ਉਹ ਗੱਲਾਂ ਨੂੰ ਸੱਚ ਬੰਦੀ ਬੈਠੇ ਨੇ ਜਿਹੜੀਆਂ ਸਮਾਧੀ ਗੱਲਾਂ ਨੇ ਹਾਂਜੀ